ਤਪ ਪ੍ਰਸਾਦ ਤੋਮਰ ਛੰਦ ਹਰ ਜਨਮ ਮਰਨ ਵਿਹੀਨ ਦਸ ਚਾਰ ਚਾਰ ਪਰਵੀਨ ਅਕਲੰਕ ਰੂਪ ਅਪਾਰ ਅਨਛੇਜ ਤੇਜ ਉਦਾਰ ਅਨਭੇਜ ਰੂਪ ਦੁਰੰਤ ਸਭ ਜਗਤ ਭਗਤ ਮਹੰਤ ਜਸ ਤਿਲਕ ਭੂ ਪ੍ਰਿਤ ਪਾਨ ਦਸ ਚਾਰ ਚਾਰ ਨਿਦਾਨ ਅਕਲੰਕ ਰੂਪ ਅਪਾਰ ਸਭ ਲੋਕ ਸੋਗ ਬਿਦਾਰ ਕਲ ਕਾਲ ਕਰਮ ਵਿਹੀਨ ਸਭ ਧਰਮ ਕਰਮ ਪਰਵੀਨ ਅਨਖੰਡ ਅਤੁਲ ਪ੍ਰਤਾਪ ਸਭ ਥਾਪਿਉ ਜੇ ਥਾਪ ਅਨਖੇਦ ਭੇਦ ਅਛੇਦ ਮੁਖ ਚਾਰ ਗਾਵਤ ਵੇਦ ਜਿਹ ਨੇਤ ਨਿਗਮ ਕਹੰਤ ਮੁਖ ਚਾਰ ਭਗਤ ਬੇਅੰਤ ਅਨਭਿਜ ਅਤੁਲ ਪ੍ਰਤਾਪ ਅਨਖੰਡ ਅਮਿਤ ਅਥਾਪ ਜਿਹ ਕੀਨ ਜਗਤ ਪਸਾਰ ਰਚਿਓ ਵਿਚਾਰ ਵਿਚਾਰ ਅਨੰਤ ਰੂਪ ਅਖੰਡ ਅਤੁਲ ਪ੍ਰਤਾਪ ਪ੍ਰਚੰਡ ਜੇ ਅੰਡ ਤੇ ਬ੍ਰਹਮੰਡ ਕੀਨੇ ਸੋ 14 ਖੰਡ ਸਭ ਕੀਨ ਜਗਤ ਪਸਾਰ ਅਵ ਜਗਤ ਰੂਪ ਉਦਾਰ ਜੇ ਕੋਟ ਇੰਦਰ ਨਿਰਪਾਰ ਕਈ ਬ੍ਰਹਮ ਵਿਸ਼ਨ ਵਿਚਾਰ ਕਈ RAM ਕ੍ਰਿਸ਼ਨ ਰਸੂਲ ਬਿਨ ਭਗਤ ਕੋ ਨ ਕਬੂਲ ਕਈ ਸਿੰਧ ਬਿੰਦ ਨਗਿੰਦਰ ਕਈ ਮਛ ਕਛ ਫਨਿੰਦਰ ਕਈ ਦੇਵ ਆਦਿ ਕੁਮਾਰ ਕਈ ਕ੍ਰਿਸ਼ਨ ਵਿਸ਼ਨ ਅਵਤਾਰ ਕਈ ਇੰਦਰ ਬਾਰ ਬੁਹਾਰ ਕਈ ਵੇਦ ਔ ਮੁਖ ਚਾਰ ਕਈ ਰੁਦਰ ਸ਼ੁਦਰ ਸਰੂਪ ਕਈ RAM ਕ੍ਰਿਸ਼ਨ ਅਨੂਪ ਕਈ ਬੂਕ ਕਾਵ ਬਨੰਤ ਕਈ ਵੇਦ ਭੇਦ ਕਹੰਤ ਕਈ ਸ਼ਾਸਤਰ ਸਿਮਰਤ ਬਖਾਨ ਕਹੂੰ ਕਤ ਹੀ ਸੋ ਪ੍ਰਾਨ ਕਈ ਅਗਨ ਹੋਤਰ ਕਰੰਤ ਕਈ ਉਰਦ ਤਾਪ ਦੁਰੰਤ ਕਈ ਉਰਦ ਬਾਹ ਸੰਨਿਆਸ ਕਹੂੰ ਜੋਗ ਭੇਸ ਉਦਾਸ ਕਹੂੰ ਨਿਵਲੀ ਕਰਮ ਕਰੰਤ ਕਹੂੰ ਪੌਨ ਹਾਰ ਦੁਰੰਤ ਕਹੂੰ ਤੀਰਥ ਦਾਨ ਅਪਾਰ ਕਹੂੰ ਜਗ ਕਰਮ ਉਦਾਰ ਕਹੂੰ ਅਗਨ ਹੋਤਰ ਅਨੂਪ ਕਹੂੰ ਨਿਆਇ ਰਾਜ ਵਿਭੂਤ ਕਹੂੰ ਸ਼ਾਸਤਰ ਸਿਮ੍ਰਿਤ ਰੀਤ ਕਹੂੰ ਬੇਦ ਸਿਉ ਵਿਪਰੀਤ ਕਈ ਦੇਸ ਦੇਸ ਫਿਰੰਤ ਕਈ ਏਕ ਠੌਰ ਇਸ ਥੰਤ ਕਹੂੰ ਕਰਤ ਜਲ ਮੈਂ ਜਾਪ ਕਹੂੰ ਸਹਤ ਤਨ ਪਰਤਾਪ ਕਹੂੰ ਬਾਸ ਮਨ ਕਰੰਤ ਕਹੂੰ ਤਾਪ ਤਨ ਸਹੰਤ ਕਹੂੰ ਗ੍ਰਸਤ ਧਰਮ ਅਪਾਰ ਕਹੂੰ ਰਾਜ ਰੀਤ ਉਦਾਰ ਕਹੂੰ ਰੋਗ ਰਹਿਤ ਅਪਰਮ ਕਹੂੰ ਕਰਤ ਕਰਮ ਅਕਰਮ ਕਹੂੰ ਸੇਖ ਬ੍ਰਹਮ ਸਰੂਪ ਕਹੂੰ ਨੀਤ ਰਾਜ ਅਨੂਪ ਕਹੂੰ ਰੋਗ ਸੋਗ ਬਿਹੀਨ ਕਹੂੰ ਏਕ ਭਗਤ ਅਦੀਨ ਕਹੂੰ ਰੰਕ ਰਾਜ ਕੁਮਾਰ ਕਹੂੰ ਬੇਦ ਵਿਆਸ ਅਵਤਾਰ ਕਈ ਬ੍ਰਹਮ ਬੇਦ ਰਟੰਤ ਕਈ ਸੇਖ ਨਾਮ ਉਚਰੰਤ ਬੈਰਾਗ ਕਹੂੰ ਸੰਨਿਆਸ ਕਹੂੰ ਫਿਰਤ ਰੂਪ ਉਦਾਸ ਸਭ ਕਰਮ ਫੋਕਟ ਜਾਨ ਸਭ ਧਰਮ ਨੇ ਫਲਮਾਨ ਬਿਨ ਏਕ ਨਾਮ ਅਧਾਰ ਸਭ ਕਰਮ ਭਰਮ ਵਿਚਾਰ ਤਪ ਪ੍ਰਸਾਦ ਲਗ ਨਿਰਾਜ ਚੰਦ ਜਲੇ ਹਰੀ ਥਲੇ ਹਰੀ ਉਰੇ ਹਰੀ ਬਨੇ ਹਰੀ ਗਿਰੇ ਹਰੀ ਗੂਫੇ ਹਰੀ ਛਿਤੇ ਹਰੀ ਨਬੇ ਹਰੀ ਇਹਾਂ ਹਰੀ ਉਹਾਂ ਹਰੀ ਜਿਵੇਂ ਹਰੀ ਜਮਾ ਹਰੀ ਅਲੇਖ ਹਰੀ ਅਪੇਖ ਹਰੀ ਅਦੋਖ ਹਰੀ ਅਦਵੈਖ ਹਰੀ ਅਕਾਲ ਹਰੀ ਅਪਾਲ ਹਰੀ ਅਸ਼ੇਧ ਹਰੀ ਅਪੇਧ ਹਰੀ ਅਜੰਤਰ ਹਰੀ ਅਮੰਤਰ ਹਰੀ ਸੁਤੇਜ ਹਰੀ ਅਤੰਤਰ ਹਰੀ ਅਜਾਤ ਹਰੀ ਅਪਾਤ ਹਰੀ ਅਮਿੱਤਰ ਹਰੀ ਅਮਾਤ ਹਰੀ ਅਰੋਗ ਹਰੀ ਅਸ਼ੋਕ ਹਰੀ ਅਪਰਮ ਹਰੀ ਅਕਰਮ ਹਰੀ ਅਜੈ ਹਰੀ ਅਪੈ ਹਰੀ ਅਭੇਦ ਹਰੀ ਅਸ਼ੇਦ ਹਰੀ ਅਖੰਡ ਹਰੀ ਅਪੰਡ ਹਰੀ ਅਡੰਡ ਹਰੀ ਪ੍ਰਚੰਡ ਹਰੀ ਅਤੇਵ ਹਰੀ ਅਪੇਵ ਹਰੀ ਅਜੀਵ ਹਰੀ ਅਛੇਵ ਹਰੀ ਭਇਓ ਹਰੀ ਥਪੋ ਹਰੀ ਤਪੋ ਹਰੀ ਜਪੋ ਹਰੀ ਜਲਸਤੁਹੀ ਥਲਸਤੁਹੀ ਨ ਦੇਸਤੁਹੀ ਨ ਦਸਤੁਹੀ ਬਿਰਸ਼ੇਸਤੁਹੀ ਪਤਸਤੁਹੀ ਸ਼ੇਤਾਸਤੁਹੀ ਉਰਦਾਸਤੁਹੀ पजास्त्वं पजास्त्वं रटास्त्वं ठटास्त्वं जिमि तुहि जमा तुहि मकी तुहि मका तुहि अपू तुहि अपय तुहि अशु तुहि अशय तुहि जतस्तुहि व्रतस्तुहि गतस्तुहि मतस्तुहि तुहि तुहि तुहि तुहि तुहि तुहि तुहि तुहि तुहि तुहि तुहि तुहि तुहि तुहि तुहि तुहि ਤਾਂ ਪ੍ਰਸਾਦ ਵਿੱਚ ਖੂ ਕਮਲ ਹਾਰੀ ਗੱਜ ਗਦਹਾ ਵਿਭੂਤ ਧਾਰੀ ਗਿੱਦੂਆ ਮਸਾਨ ਬਾਸ ਕਰਿਓ ਵੀ ਕਰਤ ਹੈ ਕੁੱਗੂ ਮਟ ਵਾਸੀ ਲਗੇ ਢੋਲ ਤੋ ਉਦਾਸੀ ਮ੍ਰਿਗ ਤਰਵਰ ਸਦੀ ਮੋਨ ਸਾਦੇ ਮਰਤ ਹੈ ਬਿੰਦ ਕੇ ਸਦਈਆ ਤਾਂ ਹੀ ਕੀ ਬਡਈਆ ਦੇਤ ਬੰਦਰਾ ਸਦੀ ਪਾਏ ਨਾ ਗਈ ਫਿਰਤ ਹੈ ਦੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੈ ਬਹੀਨ ਸ਼ੀਨ ਕੈਸੇ ਕਾ ਤਰਤ ਹੈ ਭੂਤ ਮਨ ਚਾਰੀ ਛਿਤ ਸ਼ੌਨਾ ਸਭੈ ਦੂਦਾ ਧਾਰੀ ਪੌਣ ਕੇ ਹਾਰੀ ਸੁਪ ਜੰਗ ਜਾਨੀ ਅਤ ਹੈ ਤ੍ਰਿਣ ਕੇ ਪਛਈਆ ਤਨ ਲੋਭ ਕੇ ਤਜਈਆ ਤੇ ਤੋ ਗਉਨ ਕੇ ਜਈਆ ਬ੍ਰਖ ਭਈਆ ਮਾਨੀ ਅਤ ਹੈ ਨਭ ਕੇ ਉਡਈਆ ਤਾਂ ਪੰਜ ਕੀ ਬਡਈਆ ਦੇਤ ਬਗੁਲਾ ਬਿੜਾਲ ਬ੍ਰਿਕ ਧਿਆਨੀ ਠਾਨੀ ਅਤ ਹੈ ਜੇ ਤੋ ਵੱਡੇ ਗਿਆਨੀ ਤਿਤ ਤਿਨੋ ਜਾਨੀ ਪੈ ਬਖਾਨੀ ਨਾ ਐਸੇ ਨਾ ਪਰਪੰਚ ਮਨ ਭੂਲੀਆਂ ਨਿਆ ਤੋ ਹੈ ਪੂਮ ਕੇ ਬਸਈਆ ਤਾਂ ਭੂਚਰੀ ਕੇ ਜਈਆ ਕਹਿ ਨਭ ਕੇ ਉਡਈਆ ਸੋਚ ਰਈਆ ਕਹਿ ਬਖਾਨੀ ਐ ਫਾਲ ਕੇ ਪਛਈਆ ਤਾਂ ਬਾਂਦਰੀ ਕੇ ਜਈਆ ਕਹਿ ਆਦਸ ਫਰਈਆ ਤੇ ਤੂ ਭੂਤ ਪਛਾਨੀ ਐ ਜਲ ਕੇ ਤਰਈਆ ਕੋ ਗੰਗੇਰੀ ਸੀ ਕਹਤ ਜਗ ਆ ਕੇ ਪਛਈਆ ਕੋ ਚਕੋਰ ਸਮਾਨੀ ਐ ਸੂਰਜ ਸਵਈਆ ਤਾਂ ਕੌਲ ਕੀ ਬਿਡਾਈ ਦੇ ਚੰਦਰਮਾ ਸਵਈਆ ਕੋ ਕਵੀ ਕ ਪਹਿਚਾਨੀ ਐ ਨਾਰਾਇਣ ਕਛ ਮਛ ਤਿੰਦੂਆ ਕਹਤ ਸਭ ਕੌਲ ਨਾਵ ਕੌਲ ਜੇ ਤਾਲਮੈ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭੈ ਧੇਨ ਚਾਰੀ ਰਹੀ ਕੇਸ ਨਾਮ ਕੈ ਮਹੰਤ ਲਈ ਆਤੋ ਹੈ ਮਾਧਵ ਭਵਰ ਔ ਅਟੇਰੂ ਕੋ ਕਨਈਆ ਨਾਮ ਕੰਸ ਕੋ ਬਧਈਆ ਜਮ ਦੂਤ ਕਹੀ ਆਤੋ ਹੈ ਮੂੜ ਰੂੜ ਪੀੜ ਤੇ ਨਾ ਗੂੜਤਾ ਕੋ ਭੇਦ ਪਾਵੈ ਪੂਜਤਾ ਨਾ ਤਾਹ ਜਾ ਕੇ ਰਾਖੇ ਰਹੀ ਆਤ ਹੈ ਬਿਸਵਪਾਲ ਜਗਤਕਾਲ ਦੀਨ ਦਿਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋਗੀ ਜਟਾਂ ਧਾਰੀ ਸਤੀ ਸਾਜੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪੈਸ ਦੇਹ ਪੈ ਸਹਤ ਹੈ ਲਿਵਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਜੋ ਮੁਖ ਏਕ ਪਾਏ ਠਾਡੇ ਨਾ ਬਹਤ ਹੈ ਮਾਨਵ ਫਨਿੰਦ ਦੇਵ ਦਾਨਵ ਨਾ ਪਾਵੇ ਪੇਦ ਬੇਦੋ ਕਤੇ ਵਨੇਦ ਨੇਤ ਕਹਤ ਹੈ ਨਾਚਤ ਫਿਰਤ ਮੋਰ ਬਾਦਰ ਕਰਤ ਕੋਰ ਦਾਮਨੀ ਅਨੇਕ ਭਾਉ ਕਰਿਓ ਕਰਤ ਹੈ ਚੰਦਰਮਾ ਤੇ ਸ਼ੀਤਲ ਨ ਸੂਰਜ ਤੇ ਤਪਜ ਤੇ ਇੰਦਰ ਸੋਨਾ ਰਾਜਾ ਭਾਵ ਭੂਮ ਕੋ ਪਰਤ ਹੈ ਸਿਵ ਸੇ ਤਪਸੀ ਆਦ ਬ੍ਰਹਮਾ ਸੇ ਨ ਵੇਦ ਸੰਤ ਕੁਮਾਰ ਸੀ ਤਪਸਿਆ ਨਾਨਤ ਹੈ ਗਿਆਨ ਕੇ ਮਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ ਇੱਕ ਸੇਵ ਭੈ ਇੱਕ ਗਏ ਇੱਕ ਫੇਰ ਭੈ ਰਾਮਚੰਦਰ ਕਿਸ਼ਨ ਕੇ ਅਵਤਾਰ ਪੀ ਅਨੇਕ ਹੈ ब्रह्मा और विष्ण केते वेदो पुराण केते सिमृत समूहन कै हुए हुए बिताए हैं मून दी मदार केते असुनी कुमार केते अंसावतार केते काल वस पए हैं पीरो पिकांबर केते गने न परत एते भूमि ही ते होए कै फेर भूमि ही मलाए हैं ਸਿਜਦੇ ਕਰੇ ਅਨੇਕ ਤੋਪਚੀ ਕਪਟ ਭੇਸ ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕੋ ਕਹਾਂ ਉਹ ਮਲ ਜੋ ਪਕੜਤ ਅਨੇਕ ਡੰਡ ਸੋਤੋਂ ਨੋ ਡੰਡੌਤ ਅਸ਼ਟਾਂਗ ਅਸਤੀਸ ਕਉ ਕਹਾਂ ਉਹ ਰੋਗੀ ਜੋ ਪੈ ਡਾਰਿਓ ਰਹਿ ਉਰਦ ਮੁਖ न मून निहार्यो आदि ईस कहो कामना अधीन सदा दामना प्रवीण एक भावना विहीन कैसे पावै जगदीश कहो शीस पटकत जाके कान में खजूरा तसा मूड छट कत मित्र पुत्र हु के शोक सौ आको चरैया फल फूल को पसैया सदा बन को परमैया और दूसरो न बोक सो कहाँ पहो पेड़ जो कसत शीस बिरशन सो माटी को बचैया बोल पूछ लीजा जोक सो کامنا ادین کام کرو مر ایک مہین کیسے پیٹ کر لوک سو نچوئی کرت مور دادر کرت سور سدا کن کون کرت ہے ایک پائے ٹھاڈے سدا بن مت برش فوک فوک پا پو شرا ترت ہے پہن انےک یوگ ایک ٹور باس کراگ اور چیل دس دے بچ رت ہے گیان کے بہین مہا دان مین ہو جی لین پاونا یقین دین کیسے ترت ہے जैसे एक स्वांगी कहूँ जोगिया बैरागी बने कबू संन्यास पेश बन के दिखावई कहूँ पौनहारी कहूँ बैठे लाए तारी कहूँ लोभ की खुमारी सो अनेक गुण गावई कहूँ ब्रह्मचारी कहूँ हाथ पैर लगावे वारी कहूँ दंड तारी हो कै लोगन परमावी कामना अधीन पर्यो नाचत है नाचन सुज्ञान के विहीन कैसे ब्रह्म लोक पावई ਪੰਜ ਵਾਰ ਗੀਦਰ ਪੁਕਾਰੇ ਪਰੇ ਸੀਤਕਾਲ ਕੁੰਚ ਰੌਗਦ ਅਨੇਕ ਦਾ ਪੁਕਾਰੇ ਕਹਾਂ ਪਇਓ ਜੋ ਪੈ ਕਲਵੱਤਰ ਲਿਓ ਕਾਸੀ ਵੀ ਚੀਰ ਚੀਰ ਚੋਟਾ ਕੁਠਾਰਨ ਸੋ ਮਾਰਹੀ ਕਹਾਂ ਪਇਓ ਫਾਸੀ ਡਾਰ ਬੂਡਿਓ ਜੜ ਗੰਗ ਧਾਰ ਡਾਰ ਡਾਰ ਫਾਸ ਗਮਾਰ ਮਾਰ ਮਾਰ ਡਾਰਹੀ ਡੂਬੇ ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਮਹੀਨ ਕੈਸੀ ਗਿਆਨ ਕੋ ਵਿਚਾਰਹੀ ਤਾਪ ਕੇ ਸਹਿਤੇ ਜੋ ਪੈ ਪਾਇਤ ਅਤਾਪਨਾਥ ਤਾਪਨਾ ਅਨੇਕ ਤਨ ਕਾਇਲ ਸਹਿਤ ਹੈ جاپ کے کیے تے جیو پوجنا سدیو ترت ہے نب کے اڑے نار پات ان رانڈ کی پرتکار پتال کے واسی کو پجانگنا ترت ہے کو پہو مڈیا سنیاسی کو جوگی پہ کوئی برم کو جتی ان مانو ہندو ترک کو راہ جی مام صافی مانس کی جات سبا ایک پہچان وہ करीम सोई राज कर हीम होई दूसरो न भेद कोई भूल परम मानवो एक ही की सेव सब ही को गुरुदेव एक एक ही स्वरूप सब एक ज्योत जानो देहरा मसीत सोई पूजा और नवाज होई मानस सब एक पै अनेक को प्रभाव है देवता अदेव जच गंधर्व तुर्क हिंदू न्यारे न्यारे देशन के भेद को प्रभाव है एक नैन एक कान एक दे एक बान खाक बाद आतस आओ आव को रलाओ है اللہ حافظ سوئی پران و قرآن ہو ایک ہی سروپ سب ہے ایک ہی بناؤ ہے جیسے ایک آگ تے کنوکا کوٹ آگ اٹھے نیارے نیارے ہوئے کہ پھر آگ ہی ملائیں گے جیسے ایک تور تے انیک تور پورت ہے تور کے کنوکا پھر تور ہی سمائیں گے جیسے ایک ند تے ترنگ کوٹ ابجتے ہیں پان کے ترنگ سب ہے پان ہی کہائیں گے تیسے وشو روپ تے پوت پوت پرگٹ ہوئے تاہیں تے اپج سب ہے ਤਾਹੀ ਮੈਂ ਸਮਾਹਾਂਗੇ ਕੀਤੇ ਕਛ ਮਛ ਕੀਤੇ ਉਨ ਕੋ ਕਰਤ ਪਛ ਕੀਤੇ ਅਛ ਵਛ ਹੋਏ ਸਪਛ ਉੜ ਜਾਹਾਂਗੇ ਕੀਤੇ ਨਵ ਬੀਚ ਅਛ ਪਛ ਕੋ ਕਰਾਂਗੇ ਪਛ ਕੇਤਕ ਪ੍ਰਤਛ ਹੋਏ ਪਚਾਏ ਖਾਏ ਜਾਹਾਂਗੇ ਜਲ ਕਹਾਂ ਥਲ ਕਹਾਂ ਗगन ਤੇ ਗੌਣ ਕਹਾਂ ਕਾਲ ਕੇ ਬਨਾਏ ਸਭ ਕਾਲ ਹੀ ਚਵਾਹਾਂਗੇ ਤੇਜਿਓ ਅਤੇਜ ਮੈਂ ਅਤੇਜ ਜੈਸੇ ਤੇਜ ਲੀਨ ਹੀ ਤੇ ਉਪਜ ਸਭਾ ਹੀ ਮੈਂ ਸਮਾਹਾਂਗੇ कूकत फिरत केते रोवत मरत केते जल में डुबत केते आग में जरत हैं केते गंगवासी केते मदीना मक्का नवासी केत को उदासी के परमाए फिरत हैं करवत सैत केते भूम में गड़त केते सुआ पर चढ़त केते दू को परत हैं ज्ञान में उड़त केते जल में रहत केते ज्ञान के विहीन जक जा रही मरत हैं सोध हारे देवता विरोध हारे दानो बड़े बोध हारे बोधक प्रबोध हारे जब सिंह ਕਾਸ ਹਾਰੇ ਚੰਦਨ ਲਗਾਏ ਹਾਰੇ ਚੋਆਚਾਰ ਪੂਜ ਹਾਰੇ ਪਾਹਨ ਚੜਾਏ ਹਾਰੇ ਲਾਪਸੀ ਗਾ ਹਾਰੇ ਗੌਰਨ ਮਨਾਏ ਹਾਰੇ ਮੜੀ ਮਟ ਲੀਪ ਹਾਰੇ ਪੀਤਨ ਲਗਾਏ ਹਾਰੇ ਸ਼ਾਪਸੀ ਗਾਏ ਹਾਰੇ ਗੰਧਰਵ ਬਜਾਏ ਹਾਰੇ ਕਿੰਨਰ ਸਭ ਪਾਚ ਹਾਰੇ ਪੰਡਤ ਪੰਥ ਹਾਰੇ ਤਾਪਸੀ